ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਅੰਗ ਮ੍ਰਿਤ ਪਿੰਨੇ ਨਾ ਮਨੁ ਪ੍ਰੇਮ ਰਤਨ ਰਾਮ ਰਾਜੇ ਮਾਨੋ ਰਾਮਿ ਕਸਵੱਟੀ ਲਾਇਆ ਕੰਚਨ ਸੋ ਵਿਨਾ ਗੁਰਮੁਖ ਰੰਗ ਚ ਲੂਲਿਆ ਮੇਰਾ ਮਨ ਤਨੂ ਪਿੰਨਾ ਜਨ ਨਾਨਕ ਮੋਸਕੇ ਚ ਘੋਲਿਆ ਸਭ ਜਨਮ ਧਨ ਧਨਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੰ ਗੁਰ ਪ੍ਰਸਾਦ ਆਸਮ ਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੋਦਿਆਂ ਗੁਰਬਿਨ ਕੋਰ ਅੰਦਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਾਨਿਆ ਆਪਣੇ ਸੁਚੇਤ ਛੁੱਟੇ ਤੇਲ ਬੂਆੜ ਜੋ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸਾਉ ਇਹ ਫੁਲੀ ਇਹ ਬਪੁੜੇ ਭੀ ਤਾਨੇ ਵਿੱਚ ਸੁਆ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਜੀ ਕੁਦਰਤ ਆ ਕਰ ਆਸਣ ਡਿਠੋ ਜਾਓ ਦਾਤਾ ਕਰਤਾ ਆਪਿ ਤੂੰ ਤੁਸ ਹੈ ਕਰੇ ਹੈ ਪਸਾਉ ਤੂੰ ਹੀ ਸਭ ਸਹਿ ਦੇ ਲੈ ਸਹਿ ਜਿੰਦ ਕੋ ਆਓ ਕਰ ਆਸਣ ਡਿਠੋ ਜਾਓ ਹਰ ਅੰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਲੈ ਰਾਮ ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ ਜੀਵਨ ਤੇ ਸੋ ਆਖੀਐ ਮਾਰੇ ਜੀਵੈ ਮਰਿਆ ਜਨ ਨਾਨਕ ਸਤਗੁਰ ਮੇਲ ਹਰ ਜਗ ਦੁੱਤਰ ਤਰੀਆ ਸਲੋਕ ਮਹਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋਹ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨੋ ਸੱਚਾ ਤੇਰਾ ਹੁਕਮ ਸੱਚਾ ਫੁਰਮਾਨੋ ਸੱਚਾ ਤੇਰਾ ਕਰਮੋ ਸੱਚਾ ਨਿਸ਼ਾਨੋ ਸੱਚੇ ਤੁਧ ਆਖੈ ਲੱਖ ਕਰੋੜੇ ਸੱਚਾ ਸਾਬੇ ਤਾਣੇ ਸੱਚਾ ਸਾਬੇ ਜੋਰੇ ਸੱਚੀ ਤੇਰੀ ਸੇਵਤੇ ਸੱਚੀ ਸਾਲਾਹੋ ਸੱਚੀ ਤੇਰੀ ਕੁਦਰਤੇ ਸੱਚੇ ਪਾਤੇ ਸਹ ਨਾਨਕ ਸੱਚ ਤੇ ਆਇਨ ਸੱਚ ਜੋ ਮਾਰੇ ਜੰਮੇ ਚੁਨੀ ਕਾਚ ਮਹਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਆਉ ਵੱਡੀ ਵਡਿਆਈ ਜਨੇ ਚਲਥਾਓ ਵੱਡੀ ਵਡਿਆਈ ਜਾਣ ਆਲਾਓ ਵੱਡੀ ਵਡਿਆਈ ਬੁੱਝੈ ਸਭ ਭਾਓ ਵੱਡੀ ਵਡਿਆਈ ਨਾ ਪੋਛਣਾ ਦਾਤ ਵੱਡੀ ਵਡਿਆਈ ਨਾ ਆਪੇ ਆਪੇ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰੁਰ ਜਾਇ ਮਹੱਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਚੇ ਵਾਸੋ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਇਕ ਇਕਨਾ ਭਾਣਾ ਕੱਢ ਲੈ ਇਕਨਾ ਮਾਇਆ ਵਿੱਚ ਨਿਵਾਸ ਏਵ ਪੇ ਆਖ ਨਾ ਜਾਪਈ ਜੀ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲਿਆ ਉਥੈ ਸਚੇ ਹੀ ਸਾਚੇ ਨਿਬੜੈ ਚੂਣੇ ਵਖ ਕਢੇ ਜਨਮਾ ਲਿਆ ਥਾਉ ਨ ਪਾਇਨ ਕੂੜਿਆਰ ਮੂ ਕਾਲੈ ਦੋਜ ਚਾਲਿਆ ਤੀਰੈ ਨਾਇ ਰਤੇ ਸੇ ਜਿਣ ਗਏ ਹਾਰ ਗਏ ਸ੍ਰੀ ਠੱਗਣ ਵਾਲਿਆ ਲਿਖ ਨਾਵੈ ਧਰਮ ਵਹਾਲਿਆ ਹਮ ਮੂਰਖ ਮੁਗਧ ਸਰਣਾਗਤੀ ਮਿਲ ਗੋਬਿੰਦ ਰੰਗਾ ਰਾਮ ਰਾਜੇ ਗੁਰਪੂਰਾ ਹਰਿ ਪਾਇਆ ਹਰਿ ਭਗਤੇ ਕਮੰਗਾ ਮੇਰਾ ਮਨ ਤਨ ਸਾਬ ਦੇ ਵਿਗਾਸਿਆ ਜਾਪੇ ਅਨੰਤ ਤਰੰਗਾ ਮੇਰੇ ਸੰਤ ਜਨਾ ਹਰਿ ਪਾਇਆ ਨਾਨਕ ਸਤ ਸੰਗਾ ਸਲੋਕ ਮਹੱਲਾ ਪਹਿਲਾ ਵਿਸਮਾਦ ਉਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਬਿਨਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸੇਫਤੇ ਵਿਸਮਾਦ ਸਾਦਾ ਹੋ ਵਿਸਮਾਦ ਉਜੜ ਵਿਸਮਾਦ ਰਾਹ ਵੀ ਸਮਾਦ ਨੀੜਾ ਹੈ ਵੀ ਸਮਾਦ ਦੂਰ ਹੈ ਵੀ ਸਮਾਦ ਦੇਖਾ ਹਾਜ਼ਰਾ ਹਜੂਰੇ ਵੇਖ ਵਿਦਾਨ ਰਹਿਆ ਵੀ ਸਮਾਦ ਨਾਨਕ ਬੁੱਝਣ ਪੂਰਾ ਹੈ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖ ਸਾਰੋ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾ ਕੁਦਰਤ ਸਰਵ ਵਿਚਾਰੋ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰੋ ਕੁਦਰਤ ਤੇ ਜਾਤੀ ਜਿੰਸੀ ਰੰਗੀ ਕੁਦਰਤ ਤੇ ਜੀ ਜਹਾਨ ਕੁਦਰਤ ਤੇ ਨੇਕੀਆ ਕੁਦਰਤ ਤੇ ਬਦੀਆ ਕੁਦਰਤ ਤੇ ਮਾਨ ਅਭਿਮਾਨੋ ਕੁਦਰਤ ਤੇ ਪਾਉਣ ਪਾਣੀ ਬੈ ਸੰਤਰੋ ਕੁਦਰਤ ਤੇ ਧਰਤੀ ਕੋ ਸਭ ਤੇਰੀ ਕੁਦਰਤ ਤੇ ਤੂੰ ਕਾਦਿਰ ਕਰਤਾ ਪਾਕੀ ਨਾਈ ਪਾਕ ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪੀ ਨ ਭੋਗ ਭੋਗ ਕੈ ਹੋਏ ਪਸਮੜੇ ਭੌਰ ਸਿਧਾਇਆ ਵੱਡਾ ਹੋਆ ਦੁਨੀਦਾਰ ਉਗਲ ਸੰਗਲ ਕਾਤੇ ਚਲਾਇਆ ਅੱਗਾ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਈ ਪਉਂਦਈ ਹੁਣ ਸੁਣੀਐ ਕਿਆ ਰੂ ਆਇਆ ਮਨ ਅੰਧ ਹੈ ਜਨਮ ਗਵਾਇਆ ਦੀਨ ਦਇਆਲ ਸੁਣ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ਹਾਉ ਮਾਗਾਉ ਨੇ ਹਰਿ ਨਾਮ ਕੀ ਹਰਿ ਹਰਿ ਮੁਖੇ ਪਾਇਆ ਭਗਤੀ ਵਛਾ ਲੋਹਾਰੇ ਬੇਰਾ ਹੈ ਹਰ ਲਾਜ ਰਖਾਇਆ ਜਾਨੁ ਨਾਨਕ ਸਰਣਾਗਤੀ ਹਰਿ ਨਾਮ ਤਰਾਇਆ ਸਲੋਕ ਮਹੱਲਾ ਪਹਿਲਾਓ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲਹਿ ਲਖ ਦਰੀਆਉ ਪੈ ਵਿੱਚ ਅਗਨੀ ਕੱਢੈ ਵਿਗਾਰੇ ਪੈ ਵਿੱਚ ਧਰਤੀ ਦੱਬੀ ਭਾਰੇ ਪੈ ਵਿੱਚ ਇੰਦ ਫਿਰੈ ਸਿਰ ਭਾਰੇ ਪੈ ਵਿੱਚ ਰਾਜਾ ਧਰਮ ਦੁਆਰੋ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੂੜੀ ਚਲਤਨਾ ਅੰਤੋ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆਡਾਣੇ ਆਕਾਸ਼ ਭੈ ਵਿੱਚ ਜੋਧ ਮਹਾ ਸੂਰ ਭੈ ਵਿੱਚ ਆਵਹ ਜਾਵਹ ਪੂਰ ਸਗਲਿਆ ਭਾਉ ਲਿਖਿਆ ਸਿਰ ਲੇਖੋ ਨਾਨਕ ਨਿਰਪਉ ਨਿਰੰਕਾਰ ਸਾਚੋ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕਰਨ ਕਹਾਣੀਆਂ ਕੀਤੇ ਵੇਦ ਵਿਚਾਰ केते नचह मंगते गेलमोल पूरह ताल ਬਾਜ਼ਾਰੀ ਬਾਜ਼ਾਰ मह ਆਏ कड्ढह बाजार गाव है राजे रानियां बोल है आलपताल ਲਗਟ ਕਿਆ ਕੇ ਮੁੰਦੜੇ ਲਗਟ ਕੇ ਹਾਰ ਜੇਤਨ ਪਾਈ ਇਹ ਨਾਨਕਾ ਸੇਤਨ ਹੋਵੇ ਸ਼ਾਰ ਗਿਆਨ ਨਗਲ ਲਈ ਟੁੰਡੀਆਂ ਕਥਨਾ ਕਰੜਾ ਸਾਰ ਕਰ ਮਿਲੈ ਤਾਂ ਪਾਈਐ ਹੋਰ ਹਕਮਤ ਹੋ ਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣੀ ਤਾਂ ਨਦਰੀ ਸਾਧਗੁਰ ਪਾਇਆ ਇਹੋ ਜੀ ਬਹੁਤੇ ਜਨਮ ਭ੍ਰਮਿਆ ਤਾ ਇਹ ਸ਼ਬਦ ਸੁਣਾਇਆ ਸਾਧਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸੋ ਆਇਆ ਸਾਧਿਗੁਰ ਮਿਲੈ ਸਚ ਪਾਇਆ ਜਿਨ ਵਿੱਚ ਹਉ ਆਪ ਗਵਾਇਆ ਜਿਨ ਸੱਚੋ ਸਚ ਬੁਝਾਇਆ ਅਸਮ ਹਲਾ ਚੌਥਾ ਗੁਰਮੁਖੇ ਢੂੰਡ ਟੁਢੇਦਿਆ ਹਰ ਸੱਜਣ ਲੱਦਾ RAM ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਦਾ ਤੋਰੇ ਭਾਗ ਵੱਡੇ ਹਰ ਪਾਇਆ ਨਾਨਕ ਰਾਸੀ ਗੁਰਦਾ ਸਲੋ ਕੋ ਮਹੱਲਾ ਪਹਿਲਾ ਕੜੀਆ ਸਭੇ ਗੋਪੀਆ ਪਹਰ ਕੰਨ ਗੋਪਾਲ ਗਾਹਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲੂ ਤਨ ਵਰਤਣੇ ਸਰਬ ਜੰਜਾਲ ਨਾਨਕ ਮੁਸਾ ਗਿਆਨ ਵਿਹੂਣੀ ਖਾਇ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨੇ ਨੇ ਚੇਲੇ ਨੱਚਾ ਨੇ ਗੋਰ ਪੈਰ ਹਲਾਏ ਨੇ ਸੇਰੇ ਉਡੇ ਰਾਵਾ ਝਾਟਾ ਪਾਏ ਵੇਖਾ ਲੋਕ ਹੱਸਾ ਘਰ ਜਾਏ ਰੋਟੀਆਂ ਕਾਰਨ ਪੂਰਾ ਤਾਲ ਆਪ ਉਛਾੜੈ ਧਰਤੀ ਨਾਲੇ ਗਾਵਨ ਗੋਪੀਆ ਗਾਵਨ ਕਾਨ ਗਾਵਨ ਸੀਤਾ ਰਾਜੇ RAM ਨਿਰਭਉ ਨਿਰੰਕਾਰ ਸਾਚੁ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰ ਮਿ ਚੜਾਉ ਪਿੰਨੀ ਰੈਣ ਜਿਨਾ ਮਨ ਚਾਉ ਸਿੱਖੀ ਸਿਖਿਆ ਗੋਰ ਵਿਚਾਰੇ ਨਦਰੀ ਕਰ ਮੇ ਲਗਾਏ ਪਾਰੇ ਕੋਲੂ ਚਰਖਾ ਚੱਕੀ ਚਾਕੂ ਥਾਲੋ ਵਾਰੂਲੇ ਬਹੁਤ ਅਨੰਤ ਲਾਟੂ ਮਾਦਾਨੀਆਂ ਅਨਗਾਹ ਪੰਖੀ ਪੌਦੀਆ ਲੈਨ ਨਸਾ ਚਾਰ ਭਵਾਈ ਇਹ ਜੰਦ ਨਾਨਕ ਪੌਦਿਆ ਗੰਤ ਨਾਨਤ ਬੰਦਨ ਬਾਂਦੇ ਭਵਾਏ ਸੋਇ ਪੈ ਕੀਰਤੇ ਨਚੈ ਸਭ ਕੋਈ ਨਾਚੇ ਨਾਚ ਹਸ ਹੈ ਚੱਲ ਹੈ ਸੇ ਰੋਏ ਓਡੇ ਨਾ ਜਾਹੀ ਸਿਧ ਨਾ ਹੋਏ ਨਚਣ ਕੁੱਡਣ ਮਨ ਕਾ ਚਾਵ ਨਾਨਕ ਜਿਨ ਮਨ ਭਉ ਤੇਰਾ ਮਨ ਭਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਗਿਆ ਨਰਕ ਨ ਜਾਈਐ ਜਿਉ ਪਿੰਡ ਸਭ ਤੇ ਸਦਾ ਦੇਖਾ ਜਾਏ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕੈ ਪੁੰਨਹੁ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਬੀਤ ਕਰੀਂਦੀ ਆਈਐ ਕੋ ਰਹਿ ਨ ਭਰੀਐ ਪਾਈਐ ਪੰਥੂ ਦਸਾਵਾ ਨਿਤ ਖੜੀ ਮੁੰਦ ਜੋ ਮਨ ਮਾਲੀ RAM ਰਾਜੇ ਹਰਿ ਹਰਿ ਨਾਮ ਚੇਤਾਏ ਗੁਰ ਹਰਿ ਮਾਰਗ ਚਾਲੀ ਮੇਰਾ ਮਨ ਤੈ ਨਾਮ ਆਧਾਰ ਹੈ ਹਉ ਮੈਂ ਬਿਖੁਜਾਲੀ ਜਨ ਨਾਨਕ ਸਤਿਗੁਰ ਮੇਰਿ ਹਰਿ ਹਰਿ ਮਿਲਿਆ ਮਨ ਵਾਲੀ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸੇਵਤੇ ਤੇ ਸਰੀਅਤੇ ਪਰ ਪਰ ਕਰਹਿ ਵਿਚਾਰੋ ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ ਹਿੰਦੂ ਸਾਲਾਹੀ ਸਾਲਾਹਨੇ ਦਰਸਨੇ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਕਾਰ ਜੋਗੀ ਸੋਨ ਧਿਆਵਨ ਜੇਤੇ ਅਲਖ ਨਾਮ ਕਰਤਾਰੋ ਸੂਖ ਮੂਰਤ ਨਾਮ ਨੂੰ ਨਿਰੰਜਨ ਕਾਇਆ ਕਾਇਆ ਕਾਰੋ ਸਤਿਆ ਮਨ ਸੰਤੋਖ ਉਪਜੈ ਦੇਣਾ ਕਹਿ ਵਿਚਾਰੇ ਦੇ ਦੇ ਮੰਗਹ ਸਾਸਾ ਗੁਣਾ ਸੋ ਕਰੇ ਸੰਸਾਰੋ ਚੋਰਾ ਜਾਰਾ ਤੈ ਕੂੜਿਆਰਾ ਖਾਰਾਮਾ ਵਿਕਾਰ ਇੱਕ ਹੋਦਾ ਖਾਇ ਚੱਲ ਹੈ ਐਸਾ ਉਤਨਾ ਬਿਗਾਈ ਕਾਰ ਜਾਲ ਸਾਰੇ ਜੀਆ ਪੁਰੀਆਂ ਲੋਆ ਆਕਾਰਾ ਆਕਾਰ ਓਏ ਜੀ ਆਖੈ ਸੋ ਤੂੰ ਹੈ ਜਾਣੈ ਤੇਰਾ ਪੇ ਤੇਰੀ ਸਾਰ ਨਾਨਕ ਭਗਤਾ ਭੁਖ ਸਾਲਾਹਣ ਸਾਚ ਨਾਮ ਆਧਾਰ ਸਦਾ ਆਨੰਦ ਦੇ ਰਹਾ ਹੈ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪੈ ਕੁਮਿਆਰ ਘਾੜ ਪਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬਪੜੀ ਚਾਚਰ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣਾ ਕਰਤਾਰ ਪੌੜੀ ਬੇਨੁਸਾਰੀ ਗੁਰ ਕਿਨੈ ਨਾ ਪਾਇਓ ਬੇਨੁਸਾਰੀ ਗੁਰ ਕਿਨੈ ਨਾ ਪਾਇਆ ਗੁਰ ਵਿੱਚ ਆਪ ਰਖਿਓ ਨਕਾਰੇ ਪਾਰਗਾਟੋ ਆ ਕੇ ਸੁਣਾਇਆ ਗੁਰ ਮੇਰੇ ਸਦਾ ਮੌਕਾ ਤੋ ਹੈ ਜਿਨ ਵਿੱਚ ਹਮੋ ਚੁਕਾਇਆ ਉਤਮ ਇਹੋ ਵਿਚਾਰ ਹੋਇਆ ਜਿਨ ਸੱਚੇ ਸਿਉ ਚੇਤ ਲਾਇਆ ਜਗ ਜੀਵਨ ਦਾਤਾ ਪਾਇਆ ਗੁਰਮੁਖੇ ਪਿਆਰੇ ਆਏ ਮੇਰੋ ਮੈਂ ਚਰੀ ਵਿਸ਼ੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬਹਿਰਾ ਗਿਆ ਹਰ ਨੈਣ ਰਸ ਪਿੰਨੇ ਮੈਂ ਹਰਿ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਾਨੁ ਮੰਨੇ ਹਉ ਮੂਰਾ ਕੋ ਕਾਰਾ ਲਾਈਆ ਨਾਨਕ ਹਰ ਕੰਮੇ ਸ਼ਲੋਕ ਮਹਲਾ ਪਹਿਲਾ ਹਉ ਵਿਚ ਆਇਆ ਹਉ ਵਿਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕੇ ਸੁਰਗ ਅਵਤਾਰ ਹਉ ਵਿੱਚ ਹਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿੰਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੂਖ ਮੁਗਤ ਕੀ ਸਾਰ ਨ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤੂ ਪਾਇਆ ਹਉ ਮੈਂ ਬੂਝਾ ਤਾਂ ਦਰ ਸੂਝਾ ਗਿਆਨ ਵਿਹੁਣਾ ਕਾਠੇ ਕਾਠੇ ਲੂਜਾ ਨਾਨਕ ਹੁਕਮੀ ਲਿਖੀਆ ਲੇਖੋ ਜਿਹਾ ਵੇਖੈ ਤਿਹਾ ਵੇਖ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਏਈ ਬੰਦਨਾ ਫੇਰ ਫੇਰ ਜੋਨੀ ਪਾਹੇ ਹਉ ਮੈਂ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਬੈ ਕਿਤ ਰਾਹੇ ਹਉਮੈ ਦੀਰਗ ਰੋਗ ਹੈ दारू ਵੀ ਇਸ ਮਾਹ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹ ਨਾਨਕ ਕਹੈ ਸੁਣੋ ਜਨਹੁ ਇਤ ਸੰਜਾਵੇਂ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜਿਨੀ ਸਚੋ ਸਚ ਤੇ ਆਇਆ ਉਨੀ ਮੰਦਾ ਪੈਰ ਨਾ ਰੱਖਿਓ ਕੈ ਸੁਕਰੇ ਤੋ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀਸੀ ਅਗਲਾ ਨਿਤ ਦੇਵ ਹੈ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਪਿੰਨੀ ਦੇਹੁਰੀ ਅੰਮ੍ਰਿਤ ਬੁਰਕੇ RAM ਰਾਜੇ ਜਿਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਾਕੇ ਛਕੇ ਗੁਰ ਟੁੱਠਾ ਹਰ ਪਾਇਆ ਚੁੱਕੇ ਧਾਕੇ ਧਕੇ ਹਰ ਜਨ ਹਰ ਹਰ ਹੋਇਆ ਨਾਨਕ ਹਰ ਇਕੇ ਸ਼ਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਪੰਡਾਂ ਅੰਡਰ ਜੇਰੀ ਉਤਪਜਾ ਖਾਣੀ ਸੇਤ ਜਾਹ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤੋ ਪਾਇ ਕੈ ਸੰਮਾਲੇ ਸੋਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਵੇ ਤਾਹ ਜੋ ਕਰਤਾ ਚਿੰਤਾ ਕਰੇ ਜਿਨੇ ਉਹ ਪਾਇਆ ਜਾਗੋ ਤਿਸ ਜੋ ਹਾਰੀ ਸੋ ਅਸਤੇ ਤਿਸੋ ਤਿਸ ਦੀਵਾਨ ਵਾ ਭਾਗੋ ਨਾਨਕ ਸੱਚੇ ਨਾਮ ਵੇਣੋ ਕਿਆ ਟਿੱਕਾ ਕਿਆ ਤਾਗ ਮਹਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਣੋ ਲੱਖ ਤਪ ਉਪਰ ਤੀਰਥਾਂ ਸਹਜ ਜੋਗ ਬੇਬਾਨ ਲੱਖ ਸੂਰਤਮ ਸੰਗਰਾਮ ਰਣ ਮਹਿ ਛੁਟਹਿ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਸੱਚ ਤਾ ਦਿਨੀ ਸੱਚ ਕਮਾਇਆ ਸਚ ਗੋਰੇ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨ ਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸਭ ਹਲਾ ਚੌਥਾ ਹਰਿ ਅੰਮ੍ਰਿਤ ਤੇ ਭੰਡਾਰ ਹੈ ਗੁਰ ਸਾਹਿਬ ਗੁਰ ਪਾਸੇ RAM ਰਾਜੇ ਗੁਰ ਸਾਹਿਬ ਗੁਰ ਸੱਚਾ ਸਾਹ ਹੈ ਸਿਖ ਦੀ ਹਰੇ ਰਾਸੀ ਤਨ ਧਾਨੋ ਵਣ ਜਾਰਾ ਵਣ ਜੋ ਹੈ ਗੁਰ ਸਾਹੋ ਸਾਵਾਸੀ ਜਨਮ ਨਾਨਕ ਗੁਰ ਜਿਨੀ ਪਾਇਆ ਜਿਨ ਤੋਰੇ ਲੇਖ ਤੋ ਲੀਲਾਟ ਲਿਖਾ ਸੀ ਸਲੋਕ ਮਹਲਾ ਪਹਿਲਾ ਪੜ ਪੜ ਗੱਡੀ ਲੱਦੀ ਆਹੇ ਪੜ ਪੜ ਪਰੀ ਆਹੇ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀ ਆਹੇ ਖਾਤ ਪੜੀ ਆਹ ਜੇਤੇ ਬਰਸਵਤ ਪੜੀ ਆਹ ਜੇਤੇ ਮਾਸ ਪੜੀ ਆਹ ਜੇਤੇ ਆਜਾ ਪੜੀ ਆਹ ਜੇਤੇ ਸਾਸ ਨਾਨਕ ਲਿਖੈ ਇੱਕ ਗਲ ਹੋਰ ਮੈਂ ਚਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕਰਿਆ ਬਹੁ ਤੀਰਥ ਭਰਿਆ ਤੋਂ ਲਿਆ ਬਹੁ ਪੇਕੀਆ ਦੇਹੀ ਦੁਖ ਦੀਆ ਸੋਵੇ ਜੀਆ ਆਪਣਾ ਕੀਆ ਆਨ ਨ ਖਾਇਆ ਸਾਧ ਗਵਾਇਆ ਬਹੁਨ ਕੋ ਪਾਇਆ ਦੂਜਾ ਭਾਇਆ ਬਸਤਨ ਨਾ ਪਾਹਿਰਾ ਆਹਨਿਸ ਕਹਰੈ ਮੋਨ ਵਿਗੂਤਾ ਜਾ ਗਏ ਗੁਰਮੇਨ ਸੂਤਾ ਪੇ ਤਾਣਾ ਆਪਣਾ ਕੀਆ ਕਮਾਣਾ ਹਾਲ ਮਾਰ ਖਾਈ ਸੇ ਜਾਈ ਪਾਈ ਮੂਰਖ ਅੰਧ ਹੈ ਪਾਤੇ ਗਵਾਈ ਬਿਰਨਾਵੇ ਕਿ ਥਾਇ ਨ ਪਾਈ ਰਹੇ ਬੀਮਾਣੀ ਮੜੀ ਮਸਾਣੀ ਆਂਦ ਨਾ ਜਾਣੇ ਫੇਰ ਪਛਤਾਣੀ ਸਾਰੀ ਗੁਰ ਭੇਟੇ ਸੋ ਸੋ ਪਾਏ ਹਰ ਕਾ ਨਾਮ ਮਾਨੇ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਨ ਦੇ ਸੇ ਤੇਨੇ ਕੇਵਲ ਹਉ ਮੈਂ ਸਭ ਦੀ ਜਲਾਏ ਪੌੜੀ ਭਗਤ ਤੀਰਾ ਮਨ ਭਾਵ ਦੇ ਦਾ ਸੋਹਣ ਕੀਰਤ ਗਾਵਦੇ ਨਾਨਕ ਕਰਮਾਂ ਬਾਰੇ ਦਾ ਟੋਇ ਨ ਲੈਨੇ ਧਾਵ ਦੇ ਇੱਕ ਮੂਲ ਨ ਬੁੱਝਣ ਆਪਣਾ ਅਣਹੋਦਾ ਆਪ ਗਣਾਏ ਦੇ ਹਉ ਠਾਡੀ ਕਾ ਨੀਜਾ ਥੋਰ ਉਤਮ ਜਾਤ ਸਦਾਏ ਦੇ ਤਿਨ ਮੰਗਾ ਜੇ ਤੁਜੈ ਧਿਆਏ ਦੇ ਸਾਚੁ ਸਾਉ ਹਮਾਰਾ ਤੂੰ ਧਣੀ ਸਭ ਜਗਤ ਜਾ ਰਾਮ ਰਾਜੇ ਸਭ ਭਾਂਡੇ ਟੁੱਟਦਾ ਸਾਜਿਆ ਵਿੱਚ ਵਾਸਤੂ ਹਾਰੇ ਥਾਰਾ ਜੋ ਪਾਵਹਿ ਭਾਂਡੇ ਵਿੱਚ ਵਾਸਤੂ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜੰਨਾ ਨ ਕੋ ਹਰਿ ਬਖਸ਼ਿਆ ਹਰਿ ਭਗਤ ਭੰਡਾਰਾ ਸਲੋਕ ਮਹੱਲਾ ਪਹਿਲਾ ਕੂੜੋ ਰਾਜਾ ਕੂੜੋ ਪਰਜਾ ਕੂੜੋ ਸਭ ਸੰਸਾਰ ਕੂੜੋ ਮੰਡਪ ਕੂੜੋ ਮਾੜੀ ਕੂੜੋ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕਪੜ ਕੂੜ ਰੂਪ ਅਪਾਰ ਕੂੜੋ ਮੀਆਂ ਕੂੜੋ ਬੀਬੀ ਖਬ ਹੋਏ ਖਾਰ ਕੂੜੀ ਕੂੜੇ ਨਿਹ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਖਾਣਾ ਬੇਨਤੀ ਤੁਲਵਾਜ ਕੂੜੋ ਕੂੜ ਮਹੱਲਾ ਪਹਿਲਾ ਸਚੁਤਾ ਪਰ ਜਾਣੀਐ ਜਾਂ ਜਿਹਦਾ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹਛਾ ਧੋਏ ਸਚੁਤਾ ਪਰ ਜਾਣੀਐ ਜਾਂ ਸਾਚੀ ਧਰੇ ਪਿਆਰ ਨਾਉ ਸੋਹਣੇ ਉਰ ਹਸੀਏ ਤਪਾਏ ਮੋਖ ਜੁਆਰ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਜ ਕਾਇਆ ਸਾਧਿਕੈ ਵਿੱਚ ਦੇ ਕਰਤਾ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸੱਚੀ ਦੀਏ ਦਇਆ ਜਾਣੇ ਜੀਏ ਕੀ ਕਿਸ ਪੁੰਨ ਦਾਨ ਕਰੀਏ ਦਾ ਪਰ ਜਾਣੀਏ ਜਾ ਆਤਮ ਤੀਰਤ ਕਰੇ ਨਿਵਾਸ ਸਤਿਗੁਰੂ ਨੋ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸਚ ਸਭਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ ਦਾਨ ਨੂੰ ਮਹਿੰਡਾ ਤਲੀ ਖਾਕ ਜੀ ਮਿਲਾ ਤਮਸਤਕ ਲਾਈ ਹੈ ਕੂੜਾ ਲਾਲਚ ਛੱਡੀ ਹੋਏ ਇਕ ਮਨ ਆਲ ਆਈ ਹੈ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤੇ ਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਹਮ ਕਿਆ ਗੁਣ ਤੇਰੇ ਵਿਥਰਾ ਸੁਆਮੀ ਤੂੰ ਅਪਰ ਅਪਾਰੂ ਰਾਮ ਰਾਜੀ ਹਰਿ ਨਾਮ ਸਲਾਹ ਦਿਨ ਸੁਰਾਤੇ ਆਸ ਆਧਾਰੂ ਹਮ ਮੂਰਖ ਕਿਛੂ ਨ ਜਾਣ ਹਾਂ ਕਿਉ ਪਾਵ ਹਪਾਰੂ ਜਨ ਨਾਨਕ ਹਰਿ ਕਾ ਦਾਸ ਹੈ ਹਰਿ ਦਾਸ ਉਪਨੇ ਹਾਰੂ ਸਰੋਕ ਮਹਲਾ ਪਹਿਲਾ ਸਤਿ ਕਾਲ ਕੂੜ ਵਰਤਿਆ ਕਲ ਕਾਲ ਖਬੇਤਾਲ ਬੀਓ ਬੀਜ ਪਤੇ ਲੈ ਗਏ ਅਬ ਕਿਉ ਗਵੈ ਦਾਨੇ ਜੇ ਇਕ ਹੋਏ ਤੋ ਗਵੈ ਰੂਤੀ ਹੂ ਰੋਤੇ ਹੋਏ ਨਾਨਕ ਪਾਹੈ ਬਾਹਰਾ ਕੋਰੈ ਰੰਗ ਨ ਸੋਏ ਭੈ ਵਿੱਚ ਖੁੰਮ ਵਿੱਚ ਰਾਈਐ ਸਰਮ ਪਾਹੁ ਤਾਨੀ ਹੋਏ ਨਾਨਕ ਭਗਤੀ ਜੀ ਰਪੈ ਕੂੜੈ ਸੋਏ ਨ ਕੋਏ ਮਹੱਲਾ ਪਹਿਲਾ ਲਾਭ ਪਾਵ ਦੋਇ ਰਾਜਾ ਮਾਤਾ ਕੂੜ ਹੋਆ ਕਾਮ ਨੇ ਬਸਦ ਪੁੱਛੀਏ ਬਹਿ ਬੈ ਕਰੇ ਵਿਚਾਰੋ ਅੰਗੀ ਰਹੀਤ ਗਿਆਨ ਵਿਹੂਣੇ ਭਾਇ ਪਰੇ ਮੁਰਦਾਰੋ ਗਿਆਨੀ ਨਚਹਿ ਵਾਜੇ ਵਹਿ ਰੂਪ ਕਰੇ ਸੀਗਾਰ ਉੱਚੇ ਕਹਿ ਬਾਦਾ ਗਾਵਹਿ ਜੋਦਾ ਕਾ ਵਿਚਾਰੂ ਮੂਰਖ ਪੰਡਿਤ ਹਕਮਤ ਹੁਜਤ ਸੰਜੈ ਕਰਹਿ प्यारो ਧਰਮੀ ਧਰਮ ਕਰਹਿ गावा है ਮੰਗਹਿ ਮੋਖ मोख ਜਤੀ जति सदाव है जोगत न जान है छाडे वाह ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੈ ਪਾਤੇ ਪਰਵਾਣਾ ਪਿਛੈ ਪਾਈਐ ਤਾ ਨਾਨਕ ਟੋਲਿਆ ਜਾਪੈ ਮਹੱਲਾ ਪਹਿਲਾ ਵਦੀ ਸੁਵੱਜਾ ਕੇ ਨਾਨਕਾ ਸੱਚਾ ਵੇਖੈ ਸੋਈ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਣ ਨ ਜੋਰ ਹੈ ਅੱਗੇ ਜੀਓ ਨਵੇ जिनकी लेख पाते पवै चंगे सही के पौड़ी तोड़े कार मुझिना को तुद पाया ਤਾਂ ਤਿਨੀ ਖਸਮ ਤੇ ਆਇਆ ਇਹਨਾਂ ਜਨਤਾ ਕੈ ਵਸ ਕਿਛ ਨਾਹੀ ਤੁਧ ਵੇਕੀ ਜਲ ਤੋ ਪਾਇਆ ਇਕਨਾ ਨੋ ਤੂੰ ਮੇਲ ਰਹਿ ਇਕਾ ਪਹੁ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੋ ਆਪ ਬੁਝਾਇਆ ਸਹਜੇ ਹੀ ਸੱਚ ਸਮਾਇਆ ਜਿਉ ਭਾਵੈ त्यों राख लय हम सरन प्रवाए राम राजे हम पूले बगाड़ा दिन सुरात हरे लाज रखाए ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਾਤੇ ਸਮਝਾਏ ਜਨ ਨਾਨਕ ਦਾਸ ਹਰੇ ਕਾਂਡਿਆ ਹਰੇ ਪੈਜ ਰਖਾਏ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਵ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇ ਅੰਤ ਨ ਜਾਈ ਆ ਰਹਾ ਜਾਤੇ ਮਹਿ ਜੋਤੇ ਜੋਤੇ ਮਹਿ ਜਾਤਾ ਅਕਲ ਕਲਾ ਭਾਰ ਪੂਰੇ ਰਹਿਆ ਤੂੰ ਸੱਚਾ ਸਾਹਿਬ ਸੇਵਤੇ ਸੋਵਾ ਲਿਓ ਜਿਨ ਕੀਤੀ ਸੋ ਪਾਰ ਪਿਆ कहो नानक करते कि माता जो किछु करना सो कार्य रहया महला दूजा योग शब्दंग ज्ञान शब्दंग वेद शब्दंग ब्राह्मण खत्री शब्दंग सूर्य शब्दंग शूद्र शब्दंग प्राकृत सर्व शब्दंग एक शब्दंग जे को जाने पेयो नानकता का दास भय सोई निरंजन देव महला दूजा एक कृष्णंग सर्वदेवा देव देवा आत्मा ਆਤਮਾ ਵਾਸੁਦੇਵਸਯ ਜੇ ਕੋ ਜਾਣੈ ਭਿਉ ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹਿ ਜਲ ਵਿਨ ਕੁੰਮ ਨ ਹੋਇ ਗਿਆਨ ਕਾ ਬੱਦਾ ਮਨ ਰਹਿ ਗੁਰ ਵਿਨ ਗਿਆਨ ਨ ਹੋਇ ਪੌੜੀ ਪੜਿਆ ਹੋਵੇ ਗੁਨਾਹਗਾਰ ਤਾਉ ਮੀ ਸਾਲ ਨ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾਮ ਪਚਾਰੀਐ ਐਸੀ ਕਲਨ ਖੇਦੀਏ ਜੋ ਦਰਗਾ ਗਿਆ ਹਾਰੀਆਂ ਬਣਿਆ ਤੇ ਉਮੀਆਂ ਵਿਚਾਰ ਅੱਗੇ ਵਿਚਾਰੀਆਂ ਮੂੰਹ ਚਲੇ ਸੋ ਗਏ ਮਾਰੀਏ